ਮੰਮਾ ਮਨ ਸੋ ਕਾਜ ਹੈ ਮਨ ਸਾਧੇ ਸਿੱਧੀ ਹੋਏ ਬੱਬਾ ਮਨ ਸੋ ਕਾਜ ਹੈ ਕਬੀਰ ਕਾ ਲੋਕ ਕਹਿੰਦੇ ਨੇ ਮਨ ਦੇ ਬੜੇ ਮਗਰ ਪੈ ਰਹੇ ਇਹਨੂੰ ਮਾਰੋ ਮਨ ਨੂੰ ਮਾਰੋ ਮਨ ਨੂੰ ਮਾਰੋ ਮਨ ਨੇ ਦੁਖੀ ਕਰਤੇ ਸਾਰੇ ਇਹ ਮੇਰਾ ਬੇਦਰ ਮੇਰਾ ਤਾਂ ਭਾਈ ਸਾਡਾ ਕਾਬੂ ਬੰਦੇ ਕੋਚ ਰਹੀ ਹੈ ਬੰਦੇ ਕੋਚ ਨੇ ਕਾਬੂ ਮੈਂ ਤਾਂ ਮਨ ਨੂੰ ਮਾਰਨਾ ਮੈਂ ਤਾਂ ਸਾਰੇ ਕਾਬੂ ਬੰਦੇ ਕਰਾਉਣਾ ਇਹ ਜਿਹੜਾ ਪੇੜ ਡੋਲੇ ਨਾ ਬੋਰੀ ਚੋਂ ਸਾਰਾ ਖੜਾਇਆ ਜਿਹੜੀ ਆ ਖੰਡ ਰਣਾਤੀ ਨਾ ਨੇ ਮਿੱਟੀ ਚ ਇਹਨੂੰ ਕਹਿਣਾ ਭਾਈ ਚੁੱਕ ਕੇ ਪਾ ਇਹਨੂੰ ਖੜਾਈ ਇਹਦੇ ਚੁਗਾ ਮੈਂ ਚੂਗਣ ਇਹਦੇ ਚੁਗਣ ਆ ਚੋਗੜ ਨੂੰ ਵੀ ਬੜਾ ਤੇਜ਼ ਆ ਕੰਮ ਬੜਾ ਛੇਤੀ ਕਰਦਾ ਹੈ ਖੜਾਉਂਦਾ ਵੀ ਛੇਤੀ ਆ ਚੁਗਦਾ ਵੀ ਛੇਤੀ ਹੋ ਜਿਹੜਾ ਆਦਮੀ ਜਲਦੀ ਕੰਮ ਕਰਦਾ ਹੈ ਉਹ ਪੁੱਠਾ ਵੀ ਜਲਦੀ ਕਰੂ ਸਿੱਧਾ ਵੀ ਜਲਦੀ ਕਰੂ ਜੇ ਸਿੱਧਾ ਕਰਦਾ ਦੁੱਧ ਵੀ ਛੇਤੀ ਡੁੱਲਦਾ ਉਹ ਤੇ ਫਿਰ ਜਿਹੜਾ ਤੇਜ਼ ਚੱਲਦਾ ਦੁੱਧ ਵੀ ਫਟਾਫਟ ਡੁੱਲ ਜਾਂਦਾ ਜਦੇ ਪੁੱਠਾ ਵੀ ਉਦੋਂ ਹੀ ਚੱਲਦਾ ਸਿੱਧਾ ਵੀ ਉਦੋਂ ਹੀ ਚੱਲਦਾ ਇਸ ਕਰਕੇ ਇਹ ਤੋਂ ਹੀ ਕਰਾਉਣਾ ਕੰਮ ਆਪਣੇ ਹੱਥੀ ਆਪਣਾ ਆਪਣੇ ਖਾਸ ਵਾਰੀ ਬਗਾੜਿਆ ਇਹਨੇ ਸਵਾਰੂ ਹੀ ਇਹਨੇ ਆਪਣੇ ਆਪ ਚੌਗਣ ਪੈਦਾ ਕੀਤੇ ਨੇ ਆਪਣੇ ਆਪ ਦੇ ਔਗਣਾਂ ਦਾ ਇਲਾਜ ਵੀ ਇਹਦੇ ਹੀ ਕਰਦਾ ਮਨ ਹੀ ਮਨਸੋਂ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਬੰਦੂ ਨਹੀਂ ਮਾਰਨਾ ਇਹਨੂੰ ਤਾਂ ਬੁੱਤੀ ਰਹਿਣੀ ਹੈ ਬੰਦੂ ਇਹਨੂੰ ਸੁਧਾਰਨਾ ਮਾਰਨਾ ਨਹੀਂ ਹੈ ਜਿਹਨੂੰ ਸੁਧਾਰਨਾ ਹੋਵੇ ਉਹ ਤੇ ਮਤਲਬ ਨਹੀਂ ਹੁੰਦਾ ਬੱਬਾ ਵਰਸ਼ੂ ਕਾਜ ਹੈ ਬਲ ਤੇ ਨਾਲ ਕਾਜ ਹੈ ਗੁਰਮੁਖਾਂ ਦਾ ਤਾਂ ਸਾਰਾ ਕਾਜ ਹੈ ਬਲ ਤੇ ਨਾਲ ਮਨ ਹੀ ਮਨ ਸੋ ਮਨ ਸਿੱਧ ਹੋਏ ਮਨ ਨੂੰ ਜਦੋਂ ਸਮਝਾ ਲਿਆ ਸਾਰੀ ਸੋਝੀ ਆ ਜਾਣੀ ਹੈ ਸਿੱਧੀ ਲਫ਼ਜ਼ ਇੰਪੋਰਟੈਂਟ ਹੈ ਸਿੱਧੀ ਦੇ ਧੱਦੇ ਨੂੰ ਸਿਆਰੀ ਹੈ ਸਿਆਰੀ ਹੈ ਇੱਕ ਵਜਨ ਇਹਦੇ 18 ਸਿੱਧੀਆਂ ਅਰਥ ਕਿਹੜੇ ਵੇਚ ਕਰ ਲਿਆ ਵਿਦਵਾਨਾਂ ਨੇ ਸਿੱਧੀ ਦਾ ਵਜਨ ਤੱਦੇ ਨੂੰ ਸਿਆਰੀ ਹੈ ਸਿੱਧੀ ਹੋਏ ਰਿੱਧੀਆਂ ਨਾਲ ਹੈ ਉਹਦੀ ਇਹਦਾ ਸਿੱਧੀਆਂ ਅਰਥ ਕਿਉਂ ਕੀਤਾ ਸਿੱਧ ਹੋਏ ਦਾ ਮਤਲਬ ਕਾਬੂ ਸਿੱਧ ਹੋਏ ਜਿਹੜੇ ਕਾਬੂ ਆਇਆ ਕਾਬੂ ਪੂਰਾ ਹੋ ਜੂ ਉਹ ਕਾਬੂ ਕੀ ਕਰਨਾ ਹੈ ਇਹਨੂੰ ਨਿਰਾਕਾਰ ਦਾ ਗਿਆਨ ਨਹੀਂ ਹੈ ਦੀ ਹੈ ਨਿਰਾਕਾਰ ਦਾ ਦਰਸ਼ਨ ਦਾ ਮਤਲਬ ਨਿਰਾਕਾਰ ਦਾ ਗਿਆਨ ਹੋਣਾ ਹੀ ਦਰਸ਼ਨ ਸਮਝ ਆਉਣੀ ਦਾ ਦਰਸ਼ਨ ਸਿੱਧੀ ਦਾ ਮਤਲਬ ਸੋਝੀ ਹੁੰਦਾ ਇਹ ਸਿੱਧੀ ਲਫ਼ਜ਼ ਜਿਹੜਾ ਹੈ ਗੁਰਬਾਣੀ ਦੀ ਸੋਝੀ ਦੀ ਸੈਂਸ ਤੇ ਬਿਨਾਂ ਕਿਤੇ ਆਇਆ ਹੋਇਆ ਹੀ ਨਹੀਂ ਨੌ ਨਦੀ 18 ਸਦੀਆਂ ਜਿੱਥੇ ਆਈ ਉਹਨੇ ਉੱਥੇ ਜੋਗੀ ਵਾਲੀ ਦੇ ਸੁਸਾਰ ਵਾਲੀ ਦੇ ਉੱਥੇ ਨੌ ਨਦੀ 18 ਉਹ ਬਹੁ ਵਚਨ ਹੈ ਪਿੱਛੇ ਲੱਗੀ ਹੋ ਫਿਰਨ ਉਹ ਖੰਡਨ ਕੀਤੀਆਂ ਹੋਈਆਂ ਨੇ ਜਿੱਤੇ ਸਿੱਧੀ ਲਫ਼ਜ਼ ਹੈ ਉੱਥੇ ਇੱਕ ਵਜਨ ਉੱਥੇ ਸੋਝੀ ਹੈ ਦਾ ਦਸ ਗ੍ਰੰਥ ਜਿੱਥੇ ਪੜਦੇ ਆ ਨਾ ਉੱਥੇ ਸਿੱਧੀ ਦਾ ਅਰਥ ਸੋਝੀ ਵਰਤਿਆ ਹੋਇਆ ਇੱਥੋਂ ਇਹ ਪਤਾ ਲੱਗਦਾ ਵੀ ਜਿਹੜੀ ਆ ਭਾਸ਼ਾ ਦਸ ਗ੍ਰੰਥ ਦੀ ਭਾਸ਼ਾ ਇੱਕ ਹੈ ਸਿੱਧੀ ਸ਼ਾਸਤਰਾਂ ਦੀ ਭਾਸ਼ਾ ਵਿੱਚ ਸਿੱਧੀ ਲਫ਼ਜ਼ ਦਾ ਅਰਥ ਸੋਝੀ ਹੈ ਹੀ ਨਹੀਂ ਦਿਖਾਓ ਕਿੱਥੇ ਇੰਨੇ ਪ੍ਰੂਫ ਨੇ ਦਸ ਗ੍ਰੰਥ ਨੂੰ ਸਿੱਧ ਕਰਨ ਦੇ ਭਾਸ਼ਾ ਦੇ ਲੈਵਲ ਤੇ ਵਿਦਵਾਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਹੈ ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹੈਗਾ ਨਾ ਆਦਾ ਨਾ ਦੱਸਦਾ ਐਵੇਂ ਟਕੋਸੜੀਆਂ ਮਾਰੀ ਜਾਂਦੇ ਆ ਸਿੱਧੀ ਲਫ਼ਜ਼ ਇੱਕ ਵਚਨ ਵਿਆਹ ਕਰਨ ਦੇ ਹਿਸਾਬ ਨਾਲ ਇੱਕ ਵਚਨ ਸਾਫ਼ ਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਜਿਹੜਾ ਸਾਹਿਬ ਨੂੰ ਬਣਾਈ ਫਿਰਦੇ ਨੇ ਨਾ ਇਹ ਉਹ ਤਾਂ ਪਤਾ ਹੀ ਕੱਖ ਨਹੀਂ ਹੈ ਉਹ ਤਾਂ ਵਿਦਵਾਨ ਵੀ ਵਧੀਆ ਹੈ ਨਹੀਂ ਵਿਦਵਾਨ ਨਹੀਂ ਵਧੀਆ ਹੈਗਾ ਉਹ ਜਿੱਥੇ ਸ਼ਰਾਰਤ ਕੀਤੀ ਹੋਈ ਹੈ ਪੰਡਤ ਨੇ ਜਾਣ ਬੁੱਝ ਕੇ ਉਹ ਸਮਝ ਨਹੀਂ ਸਕਿਆ ਸ਼ਰਾਰਤ ਭਿਆ ਸੀ ਲੋ ਭਈ ਲਫ਼ਜ਼ ਸੀ ਕਹਿੰਦਾ ਤਜੀਲੇ ਬਨਾਰਸ ਮਤ ਭਈ ਥੋੜੀ ਹੁਣ ਭਈ ਤਾਂ ਹੋ ਗਈ ਭਈ ਪ੍ਰਾਪਤ ਪ੍ਰਾਪਤ ਹੋ ਗਈ ਉਹਨੇ ਇਹਦਾ ਅਰਥ ਜੇ ਪ੍ਰਾਪਤ ਹੋ ਗਈ ਲਿਖਦਾ ਤਾਂ ਕਾਸ਼ੀ ਖਤਮ ਹੁੰਦੀ ਹੈ ਉਹਨਾਂ ਦੀ ਉਹਨੇ ਕਾਸ਼ੀ ਵਿਚੌੜੀ ਸੀ ਉਹ ਕਹਿੰਦਾ ਮੈਂ ਬਨਾਰਸ ਤਜ ਦਿੱਤਾ ਕਾਸ਼ੀ ਤਾਤੀ ਮੇਰੀ ਮਤ ਮਾਰੀ ਗਈ ਪੜਨ ਤੇ ਗਿਆ ਜਾਣ ਕੇ ਲਿਖਿਆ ਤਾਂ ਇਹੀ ਲਿਖਦਾ ਜਦ ਕਿ ਕਬੀਰ ਕਹਿ ਰਿਹਾ ਮੈਨੂੰ ਥੋੜੀ ਜੀ ਅਕਲ ਆ ਗਈ ਮੈਂ ਕਾਸ਼ੀ ਛੜਤੀ ਮੇਰੀ ਮਤ ਮਾਰੀ ਹੋਈ ਸੀ ਜਿੰਨਾ ਚਿਰ ਮੈਂ ਕਾਸ਼ੀ ਛੱਡੀ ਨਹੀਂ ਜਿੰਨਾ ਚਿਰ ਮੇਰੀ ਮਤ ਮਾਰੀ ਹੋਈ ਸੀ ਸਗਲ ਜਨਮ ਪੂਰੀ ਗਵਾਇਆ ਮੈਂ ਸਾਰਾ ਜਨਮ ਗਵਾ ਲਿਆ ਉੱਥੇ ਇਹਦੇ ਬਾਵਜੂਦ ਵੀ ਅਰਥ ਨਹੀਂ ਸਮਝਿਆ ਕੀ ਨੇ ਫਿਰ ਉਹਨੂੰ ਵਿਦਵਾਨ ਕਿੱਥੇ ਸੀ ਬੁੱਧੀ ਕਿੱਥੇ ਸੀ ਉਹਦੇ ਕੋਲ ਜਿਹੜੇ ਸਾਹਬ ਸਾਨੂੰ ਪੜਦੇ ਨੇ ਹੀ ਨੇ ਸਾਰੇ ਜਿਹੜੇ ਉਹਨੂੰ ਸਮਝਦੇ ਨੇ ਠੀਕ ਆ ਉਹ ਬੁੱਧੀ ਹੀ ਨੇ ਨਹੀਂ ਬੁੱਧੀ ਇਹ ਗੱਲ ਗੱਲ ਬੁੱਧੀਰ ਮੈਂ ਕਹਿੰਦਾ ਮੇਰੇ ਤੇ ਟੈਲੀਵਿਜ਼ਨ ਟੈਲੀਵਿਜ਼ਨ ਤੇ ਮੇਰੇ ਨਾਲ ਗੱਲ ਕਰ ਜਿੱਥੇ ਮਰਜ਼ੀ ਗੱਲ ਕਰਨ ਲੱਖ 2 ਲੱਖ ਸਿੱਖਾਂ ਦੇ ਵਿੱਚ ਗੱਲ ਕਰਨ ਮੈਦਾਨ ਚ ਆ ਕੇ ਗੱਲ ਕਰਨ ਤੁਸੀਂ ਕਿਉਂ ਨਹੀਂ ਪਛਾੜਿਆ ਉਹ ਸ਼ਰਾਰਤ ਕਰਕੇ ਤੁਹਾਨੂੰ ਸ਼ਰਾਰਤ ਦਾ ਪਤਾ ਨਹੀਂ ਲੱਗਿਆ ਤੁਹਾਨੂੰ ਹਿੰਦੂ ਮਤ ਪੜਾ ਗਏ ਤੁਸੀਂ ਉਹਦੇ ਤੇੜੇ ਹੋਏ ਹੋ ਟਾਰਾਂ ਕਿਟਕੜੀਆਂ ਬਾਦੋ ਤਾਂ ਕਹਿ ਗਿਆ ਤੂੰ ਹਾਲਾਂਕਿ ਅੱਗੇ ਜਾ ਕੇ ਫੇਰ ਕਹਿ ਰਿਹਾ ਕਬੀਰ ਪਹਿਲੇ ਦਰਸ਼ਨ ਬਾਦ ਹਰ ਪਾਇਓ ਕਹਿਣ ਸੋਦੀ ਵਤ ਮਾਰੀ ਕਦੇ ਗਈ ਦਰਸ਼ਨ ਤੋਂ ਮਗਰ ਹੋਇਆ ਫਿਰ ਵੀ ਸੁੱਤੇ ਰਹਿ ਗਏ ਉਹ ਦਰਸ਼ਨ ਬਾਹਰ ਹੁੰਦਾ ਹੈ ਕਾਸ਼ੀ ਛੱਡ ਕੇ ਦੀ ਮੱਤ ਮਾਰੀ ਗਈ ਮੱਤ ਤਾਂ ਥੋੜੀ ਮਾਰੀ ਹੋਈ ਹੈ ਮੱਤ ਤਾਂ ਥੋੜੀ ਮਾਰੀ ਹੋਈ ਹੈ ਜਿਹਨੂੰ ਇਹ ਪਤਾ ਹੀ ਨਹੀਂ ਲੱਗਿਆ ਉਹ ਤਾਂ ਕਹੂਗਾ ਹੀ ਮੱਤ ਮਾਰੀ ਗਈ ਉਹਨਾਂ ਦੀ ਕਾਸ਼ੀ ਜਾਂਦੀ ਹੈ ਭਾਈ ਭਗਤਾਂ ਨੇ ਹਿੰਦੂ ਮਤ ਦਾ ਨਾਸ ਕੀਤਾ ਹੋਇਆ ਉਹਨੇ ਬਚਾਉਣੀ ਸੀ ਆਪਣੀ ਵਿਚਾਲੀ ਵਿਸਲਾ ਵਾਲੇ ਰਾਜੇ ਬਚਾਉਣਾ ਚਾਹੁੰਦੇ ਸੀ ਜਿਨ੍ਹਾਂ ਨੇ ਅਰਥ ਕਰਾਏ ਨੇ ਹਾਂ ਉਹਦਾ ਤਾਂ ਉਹ ਤਾਂ ਬਚਾਉਣਾ ਉਹ ਤਾਂ ਚਾਹੁੰਦੇ ਤੇ ਵੀ ਹਿੰਦੂ ਸਿੱਖੇ ਕੋਈ ਜਾਣ ਆ ਦਿੱਤ ਸੀ ਉਹਨਾਂ ਨੇ ਵਿਰੋਧ ਤਾਂ ਕੀਤਾ ਪਰ ਦਿੱਤ ਸੀ ਉਹਨਾਂ ਨੂੰ ਕਿਹੜਾ ਪਤਾ ਸੀ ਵੀ ਕਿੱਥੇ ਗਲਤੀ ਹੈ ਗਲਤੀ ਕਿਤਾਬ ਲਿਖਦੇ ਵੀ ਇੱਥੇ ਤੋਂ ਗਲਤ ਕਰ ਗਿਆ ਯਾ ਦਿੱਤ ਸੀ ਜੇ ਜੱਡਾ ਵੱਡਾ ਹੀ ਕਲਾਕਾਰ ਸੀ ਜਿਹੜੇ ਰੌਲਾ ਪਾਉਂਦੇ ਨੇ ਉਹ ਆਪ ਅਰਥ ਕਰ ਦਿੰਦਾ ਠੀਕ ਆਪ ਕਰ ਦਿੰਦਾ ਟੀਕਾ ਕਰਦਾ ਉਹ ਰੌਲਾ ਕਾਹਦੇ ਪਾਇਆ ਵੀ ਟੀਕਾ ਗਲਤ ਹੈ ਟੀਕਾ ਕਰ ਦਿੰਦਾ ਜਿੱਥੇ ਜਿੱਥੇ ਗਲਤੀ ਹੈ ਕਿਤਾਬ ਹੀ ਲਿਖ ਦਿੰਦਾ ਵੀ ਇੱਥੇ ਇੱਥੇ ਨੇ ਆ ਗਲਤੀ ਕੀਤੀ ਹੈ ਉਹ ਵੀ ਨਹੀਂ ਕੀਤਾ ਕੁਝ ਵੀ ਕਿਸੇ ਦੇ ਬੱਲੇ ਨਹੀਂ ਹੈ ਜਾਪਾ ਦਾ ਭੇੜ ਕਰਦੇ ਨੇ ਐਵੇਂ ਫਜ਼ੂਲ ਫਜ਼ੂਲ ਦੀਆਂ ਗੱਲਾਂ ਬਣਾਈਆਂ ਹੋਈਆਂ ਹਵਾ ਦੇ ਵਿੱਚ ਸ਼ਬਦਾਂ ਠੋਸ ਗੱਲ ਕੋਈ ਕਿਸੇ ਕੋਲ ਨਹੀਂ ਹੈ ਬੱਤ ਭਈ ਥੋੜੀ ਦਾ ਮਤਲਬ ਹੈ ਮੈਨੂੰ ਥੋੜੀ ਜੀ ਅਕਲ ਆ ਗਈ ਮੈਨੂੰ ਸ਼ੰਕਾ ਪੈਦਾ ਹੋ ਗਈ ਉਹਨਾਂ ਤੇ ਜਦੋਂ ਕਹਿੰਦਾ ਮੇਰਾ ਇਹ ਬੁੱਢੀਆ ਕਿਉਂ ਨਾ ਹੋਇਓ ਸ਼ੱਕਾ ਹੀ ਹੈ ਭੁੱਖੇ ਭਗਤ ਦਾ ਕੀ ਹੈ ਬਾੜਾ ਆਪਣੀ ਲਈ ਜਾਂ ਸ਼ੱਕਾ ਹੀ ਹੈ ਜਦ ਦੇਖਿਆ ਬੇੜਾ ਜਰਜਰਾ ਤਾਂ ਉਤਰ ਪਰਿਓ ਫਰਕ ਛੱਕਾ ਹੀ ਹੈ ਇਹ ਸਾਰੀਆਂ ਗੱਲਾਂ ਕੀ ਕਹਿੰਦੀਆਂ ਨੇ ਕਿੱਧਰ ਇਸ਼ਾਰਾ ਕਰਦੀਆਂ ਉਹ ਕਹਿੰਦਾ ਮੇਰੀ ਮਤ ਮਾਰੀ ਗਈ ਮਤ ਤਾਂ ਥੋੜੀ ਮਾਰੀ ਗਈ ਜਿਹਨਾਂ ਨੇ ਗੱਲ ਮੰਨ ਲਈ ਕਿੱਡਾ ਕੁਝ ਪਿਆ ਕਬੀਰ ਦੇ ਵਿੱਚ ਤੁਹਾਨੂੰ ਕੁਝ ਵੀ ਨਹੀਂ ਪਤਾ ਕਿੱਡਾ ਬੋਲਡਰ ਖੜਾ ਕੀਤਾ ਲੋਰਾ ਤੇ ਪਤਾ ਕੱਖ ਨਹੀਂ ਤੁਹਾਡੇ ਕੋਲ ਕੁਝ ਹੈ ਨਹੀਂ ਲੈਣ ਨਹੀਂ ਦੇਣ ਨਹੀਂ ਬਾਣੀ ਤੁਹਾਨੂੰ ਠੀਕ ਪੜ੍ਹਨੀ ਵੀ ਨਹੀਂ ਆਉਂਦੀ ਅਰਥ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਗਲਤ ਪ੍ਰਿੰਟ ਹੋਇਆ ਉਹ ਤੁਹਾਨੂੰ ਪਤਾ ਨਹੀਂ ਵੀ ਕੀ ਹੈ ਹਾਂਜੀ ਮਨ ਹੀ ਮਨਸੋਂ ਕਹੇ ਕਬੀਰਾ ਮਨਸਾ ਮਰਿਆ ਨਾ ਕੋਏ ਮਨ ਹੀ ਮਨਸੋਂ ਕਹੇ ਕਬੀਰਾ ਆਪਣੇ ਮਨ ਨੂੰ ਕਹਿੰਦਾ ਲੋਕਾਂ ਨੂੰ ਕੀ ਕਹੇ ਕਿਹਨੂੰ ਕਹੇ ਦੂਜਾ ਹੋਵੇ ਕਿ ਦੂਜੇ ਨੂੰ ਕਹੇ ਕਿਹਨੂੰ ਕਹੇ ਗੱਲ ਕਬੀਰ ਆਪਣੇ ਮਨ ਨਾਲ ਗੱਲ ਕਰਦਾ ਵੀ ਤੇਰੇ ਵਰਗਾ ਨਹੀਂ ਕੋਈ ਹੁਣ ਤੂੰ ਉਲਟੀ ਗੰਗਾ ਵੀ ਚਲਾਉਣਾ ਹੁਣ ਸਿੱਧੀ ਵੀ ਚਲਾਉਣਾ ਤੂੰ ਹੀ ਹੈ ਮਨ ਸਾਹਮਣੇ ਨਾ ਕੋਈ ਤੂੰ ਪੁੱਠੇ ਪਾਸੇ ਨੂੰ ਜਿੰਦਾ ਤੇਜ਼ ਜਾਏਗਾ ਦੇਖੋ ਨਾ ਆਪਣੀ ਹੁਣ ਕੋਈ ਗੱਡੀ ਹੈ ਜੇ 100 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ ਆਪਾਂ ਨੇ ਤੇ ਚਲਾਈ ਹੈ ਜੇ ਰਾਹ ਭੁੱਲ ਗਏ ਟਾਈਮ ਥੋੜਾ ਰਹਿ ਗਿਆ ਤਾਂ ਆਪਾਂ 1.5 ਕਿਲੋਮੀਟਰ ਤੇ ਚਲਾ ਲਾਂਗੇ ਫਿਰ 150 ਤੇ ਚੱਲ ਸਕਦੀ ਹੈ ਵੀ ਭਾਈ ਹੁਣ ਥੋੜੀ ਜਿਹੀ ਤੇਜ਼ ਚਲਾ ਕੇ ਚੱਲੀਏ ਆਪਾਂ ਪੇਸ਼ੈਂਟ ਡਰ ਜਾਈਏ ਇਹ ਹੁਣ ਤੂੰ ਭਾਈ ਤਾਂ ਹੀ ਉਹ ਕਹਿ ਰਿਹਾ ਨਾ ਵੀ ਹੁਣ ਤੂੰ ਭੱਜ ਜਿੱਦੋਂ ਭੱਜਣਾ ਮੈਨੂੰ ਕਹਦੇ ਸੁਣਾ ਮੌਕਾ ਨਹੀਂ ਤਾਂ ਪ੍ਰੇਮ ਕੇ ਚਾਬਕ ਮਾਰੂ ਪਹਿਲਾਂ ਤਾਂ ਤੈਨੂੰ ਮੈਂ ਰੋਕਦਾ ਤਾਂ ਤੂੰ ਭੱਜਦਾ ਸੀ ਹੁਣ ਤੂੰ ਭੱਜ ਨਿਰੰਕਾਰ ਕੇ ਦੇ ਘਰ ਨੂੰ ਚੱਲੀਏ ਨਹੀਂ ਹੌਲੀ ਚੱਲੇਗਾ ਹੁਣ ਚਾਬਕ ਵੀ ਮਾਰੂ ਹਾਂ ਜਦ ਬਹੁਤ ਭਜਾਉਂਦੇ ਨੇ ਗੱਡੀਆਂ ਨੂੰ ਫਿਰ ਮਾਰਦੇ ਨਾ ਰਾਈ ਰੇਡੀ ਹੁੰਦੀਆਂ ਨੇ ਕਹਿੰਦਾ ਭੱਜੋ ਹੁਣ ਕਿ ਫਿਰ ਨਾਮ ਜੋ ਲੈਣਾ ਹੁੰਦਾ ਇਹ ਪੁੱਠੇ ਪਾਸੇ ਵੀ ਜ਼ਿਆਦਾ ਜਾ ਸਕਦਾ ਇੱਧਰ ਰਾਹੁਲ ਹੁਣ ਜੋਰ ਜਿੰਨਾ ਲਾਉਣੇ ਤੇ ਰਹੇਗਾ ਤੂੰ ਬੜਾ ਤੇਜ਼ ਕਹਿੰਦਾ ਆਪਣੇ ਆਪ ਨੂੰ ਮਾਨੀ ਮਨਸੂ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਮਨਸਾ ਮਿਲਿਆ ਨਾ ਕੋਈ ਮਨ ਵਰਗਾ ਤਾਂ ਕੋਈ ਹੈ ਹੀ ਨਹੀਂ ਤੇਜ ਰਫਤਾਰ ਵਾਲਾ ਘਰ ਨੂੰ ਜਾਣ ਕਿ ਬਣ ਗਿਆ ਨਾ ਮਨ ਇਹ ਮਨ ਸ਼ਕਤੀ ਇਹ ਮਨ ਸੀਓ ਮਨ ਬਹੁਤ ਵੱਡੀ ਸ਼ਕਤੀ ਹੈ ਲੋ ਇਹ ਮਨ ਸ਼ਕਤੀ ਸਾਡੇ ਮਨ ਸ਼ਕਤੀ ਕੋਈ ਨਹੀਂ ਹੈ ਬੰਦੇ ਘਰ ਨੂੰ ਜਾਣ ਵਾਲੀ ਕਾਹਦੇ ਨਾਲ ਜਾਈਏ ਹੁਣ ਬੰਦੀ ਸ਼ਕਤੀ ਨਾਲ ਘਰ ਨੂੰ ਜਾਣਾ ਬੰਦੀ ਇੱਛਾ ਨਾਲੇ ਕਰ ਨੂੰ ਜਾਣਾ ਜੇ ਇੱਛਾ ਇਹਦੀ ਨਹੀਂ ਤਾਂ ਕਰ ਜਾਇ ਨਹੀਂ ਸਕਦੇ ਜਿੰਨਾ ਚਿਰ ਇਹਦੇ ਅੰਦਰ ਇੱਛਾ ਨਹੀਂ ਪੈਦਾ ਹੋਈ ਤਾਂ ਨਹੀਂ ਬਣ ਸਕੇ ਇਹਦੀ ਇੱਛਾ ਨਾਲ ਕਰ ਬਣ ਸਕਣਾ ਕੁੱਟਾ ਨਹੀਂ ਕੁੱਟਾ ਇਸੇ ਦੇ ਖੋਲਣਾ ਖੋਲਣਾ ਇਹਦੇ ਕਹੇ ਤੇ ਕੁੱਟਾ ਖੋਲਣਾ ਭੁੱਖੇ ਚ ਪੈਦਾ ਹੋਣੀ ਹੈ ਸੱਚੇ ਨਾਮ ਕੀ ਲੱਗਾ ਭੁੱਖੇ ਨੂੰ ਲੱਗਦੀ ਹੈ ਭੁੱਖੇ ਨੂੰ ਲੱਗਦੀ ਹੈ ਦੂਏ ਨੂੰ ਤਾਂ ਭੁੱਖ ਲੱਗਦੀ ਹੋਈ ਨਹੀਂ ਪੇੜ ਨੂੰ ਭੁੱਖ ਲੱਗਣੀ ਆ ਖਰਾਬੀ ਪੇੜ 'ਚ ਸੀ ਕੋਈ ਰਾਗ ਪੇੜ ਦੀ ਸਾਰੇ ਸਰੀਰ ਨੂੰ ਮਿਲਦੀ ਹੈ ਗੱਲ ਅਲੱਗ ਹੈ ਪਰ ਭੁੱਖ ਤਾਂ ਬੇਦੇ ਨੂੰ ਲੱਗਣੀ ਆ ਜੇ ਬੇਦਾ ਹੀ ਹਜਮ ਨਹੀਂ ਕਰਦਾ ਚੱਲਦਾ ਨਹੀਂ ਸਾਰਾ ਸਰੀਰ ਤਾਂ ਬਸ ਢਾਲ ਹੋਇਆ ਪਿਆ ਕਮਜ਼ੋਰੀ ਸਰੀਰ ਨੂੰ ਹੈ ਦੁੱਖ ਵੇਦੇ ਚ ਦੁੱਖ ਮਨ ਵਿੱਚ ਸੀ ਸਰੀਰ ਬੇਕਾਰ ਹੋਇਆ ਪਿਆ ਸੀ ਸਾਰਾ ਜੇ ਬੇਦਾ ਠੀਕ ਹੋ ਜਵੇ ਪਾਚਨ ਸ਼ਕਤੀ ਵਧੀਆ ਹੋ ਜਾਏ ਸਰੀਰ ਫੇਰ ਹੋ ਜਾਈ ਹੋ ਜਾਏ ਇਸ ਕਰਕੇ ਬੇਦੇ ਵਰਗੀ ਕੋਈ ਚੀਜ਼ ਨਹੀਂ ਹੈ ਮਨ ਵਰਗੀ ਕੋਈ ਚੀਜ਼ ਨਹੀਂ ਹੈ ਜਦ ਇਹਨੂੰ ਹਾਈ ਹੋਣ ਲੱਗ ਜਾ ਨਾ ਮਨ ਨੂੰ ਸੱਚ ਸੱਚ ਫਿਰ ਕੀ ਗੱਲਾਂ ਨੇ ਫਿਰ ਜਨਮ ਜਨਮ ਦੀ ਜਿਹੜੀ ਮੈਲ ਲੱਗੀ ਹੋਈ ਹੈ ਬਿਲਟਾ 'ਚ ਕਮੀ ਹੈ ਬਿਲਟਾ 'ਚ ਪੂਰੀ ਕਰ ਦਿੰਦਾ ਕਈ ਸਾਲ ਦੇ ਵਿੱਚ ਜਿਹੜੀ ਕਮੀ ਪੈਦਾ ਹੋਈ ਸੀ ਮਹੀਨੇ ਜੇ ਠੀਕ ਕਰ ਦਿੰਦਾ ਖਰਾਬ ਵਧੀਆ ਦੇ ਦੋ ਖਰਾਬ ਵੀ ਗੱਲ ਨਾ ਇਹ ਮਨ